ਸ਼ਲੋਕ ਟੁੱਟੇ ਬੰਧਨ ਕੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਏਕੈ ਨਾਨਕ ਗੂੜਾ ਰੰਗ ਟੁੱਟੇ ਬੰਧਨ ਕੇ ਹੋਆ ਸਾਧੂ ਸੰਗ ਜਿਹਦੇ ਬੰਧਨ ਟੁੱਟ ਜਾਂਦੇ ਨੇ ਉਹ ਸਾਧੂ ਦਾ ਸੰਗ ਵੀ ਹੋ ਜਾਂਦਾ ਹੈ ਸਾਧੂ ਦਾ ਸੰਗੀ ਬਣ ਕੇ ਰਹਿੰਦਾ ਮੈਨੂੰ ਤਾਂ ਪਤਾ ਲੱਗਦਾ ਹੈ ਕਿ ਬਾਹਰ ਜਿਹੜੇ ਲੋਕ ਸਾਧੂ ਦਾ ਸੰਗ ਕਰਦੇ ਨੇ ਉਹ ਤਾਂ ਅਸੀਂ ਬੰਧਨ ਤੋੜਨ ਵਾਸਤੇ ਕਰਦੇ ਹਾਂ ਵੀ ਜਿਹੜਾ ਮੇਰਾ ਮੋਹ ਛੁੱਟ ਜਵੇ ਬੰਧਨ ਤਾਂ ਪਏ ਹੋਏ ਨੇ ਸਾਧੂ ਦਾ ਸੰਗ ਕਰਦੇ ਆ ਬੰਧਨ ਤੋੜਨ ਵਾਸਤੇ ਗੁਰਬਾਣੀ ਉਲਟ ਗੱਲ ਕਰਦੀ ਹੈ ਬੰਧਨ ਪਹਿਲਾਂ ਟੁੱਟਣੇ ਨੇ ਸਾਧੂ ਸੰਗ ਮਗਰੋਂ ਹੋਣਾ ਨਾ ਤਾਂ ਬਾਹਰਲਾ ਸਾਧੂ ਹੈ ਨਾ ਬਾਹਰਲਾ ਸਾਧੂ ਦਾ ਸੰਗੀ ਹੈ ਜਿਵੇਂ ਲੋਕ ਸਾਧਾ ਦੀ ਸੰਗਤ ਕਰਦੇ ਨੇ ਉਹ ਗੱਲ ਨਹੀਂ ਇਹਦਾ ਮਤਲਬ ਹੈਗਾ ਉਹ ਤਾਂ ਲੋਕ ਸਾਧੂ ਦਾ ਸੰਗ ਕਰਦੇ ਨੇ ਬੰਧਨ ਟੁੱਟ ਜਾਣ ਮੇਰੇ ਟੁੱਟ ਜਾਣ ਮੇਰਾ ਮੋਹ ਘਟ ਜਾਏ ਮੇਰਾ ਲੋਭ ਘਟ ਜਾਏ ਤਾਂ ਕਰਦੇ ਨੇ ਸੰਗਤ ਸੰਗਤ ਤੇ ਬਾਅਦ ਬੰਧਨ ਟੁੱਟਦੇ ਨੇ ਗੁਰਬਾਣੀ ਕਹਿੰਦੀ ਹੈ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਗੱਲ ਉਲਟੀ ਹੈ ਫਿਰ ਉਹ ਸਾਖਤਾਂ ਦੀ ਗੱਲ ਹੈ ਜਿਹੜੀ ਉਹ ਸਾਖਤਾਂ ਨਹੀਂ ਮਰਦਾ ਸਾਧੂ ਵੀ ਸਾਖਤ ਹੈ ਸੰਗੀ ਵੀ ਸਾਖਤ ਹੈ ਜਿਹੜਾ ਬਾਹਰ ਸਾਧੂ ਸੰਗ ਅਸੀਂ ਕਹਿੰਦੇ ਹਾਂ ਜਿਹਦੀ ਅਰਥ ਕਰਦੇ ਨੇ ਸਾਧ ਕੇ ਸੰਗ ਮਿਟੇ ਭਗਵਾਨ ਉਹ ਸਾਖਤਾਂ ਨਹੀਂ ਮਤ ਵਾਲੇ ਅਰਥ ਕਰਦੇ ਆ ਅਸੀਂ ਗੁਰਮਤਿ ਇਹ ਕਹਿੰਦੀ ਹੈ ਬੰਦਰ ਪਹਿਲਾਂ ਟੁੱਟਣਗੇ ਸਾਧੂ ਦਾ ਸੰਗ ਪਿੱਛੋਂ ਹੋਊਗਾ ਤੇ ਗੱਲ ਫਿਰ ਉਲਟ ਹੋ ਗਈ ਇਸ ਤਰੀਕੇ ਨਾਲ ਅਰਥ ਕਰਨੇ ਸੀਗੇ ਇਹ ਅਰਥਾਂ ਦਾ ਧਿਆਨ ਨਹੀਂ ਦਿੱਤਾ ਵੀ ਗੁਰੂ ਕੀ ਕਹਿੰਦਾ ਬਾਣੀ ਕੀ ਕਹਿੰਦੀ ਹੈ ਅਸੀਂ ਕੀ ਕਹਿੰਦੇ ਹਾਂ ਸਾਧੂ ਅੰਤਰਾਤਮਾ ਅੰਤਰਾਤਮਾ ਸਾਧੂ ਹੈ ਬਾਹਰਲਾ ਜਿਹੜਾ ਮਨ ਹੈ ਇਹ ਅਸਾਧੂ ਹੈ ਇਹਨੂੰ ਸਾਧਣਾ ਮਨ ਸਾਧੇ ਤੇ ਸਿੱਧ ਪ੍ਰਾਪਤ ਹੋਣੀ ਹੈ ਮਨ ਸਾਧੇ ਤੇ ਸਾਧੂ ਦਾ ਸੰਗ ਮਿਲਣਾ ਹੈ ਜਿੰਨਾ ਚਿਰ ਬਾਹਰ ਅੱਖਾਂ ਨਾਲ ਜੁੜਿਆ ਹੋਇਆ ਹੈ ਕੰਨਾਂ ਨਾਲ ਜੁੜਿਆ ਹੋਇਆ ਹੈ ਨੱਕ ਨਾਲ ਜੁੜਿਆ ਹੋਇਆ ਜੀਭ ਨਾਲ ਰਸਾਂ ਨਾਲ ਜੁੜਿਆ ਹੋਇਆ ਹੈ ਉਹਨਾਂ ਜਿਹੜਾ ਸਾਧੂ ਦਾ ਸੰਗ ਕਿਵੇਂ ਹੋ ਜੂਗਾ ਸੁਰਤੀ ਦਾ ਮਾਇਆ ਜਿਹੜਾ ਸਾਰਾ ਸਾਧੂ ਦਾ ਸੰਗ ਨਹੀਂ ਹੋ ਸਕਦਾ ਜਦ ਸਾਰੇ ਬੰਦੇ ਟੁੱਟ ਜਾਣਗੇ ਜਦ ਤ੍ਰਿਕੁਟੀ ਛੁੱਟ ਜੂਗੀ ਤਾਂ ਦਾ ਦੁਆਰ ਖੁੱਲੂਗਾ ਉੱਥੇ ਸਾਧੂ ਦਾ ਸੰਗ ਹੋਊਗਾ ਦਿਮਾਗ ਹੀ ਛੱਡ ਜੂਗਾ ਇਹ ਤਾਂ ਦਿਮਾਗ ਨੂੰ ਦਸਮ ਦਵਾਰ ਕਹਿੰਦੇ ਨੇ ਤਾਂ ਛੱਡਣਾ ਅਸਲ ਤੇ ਜਿਹੜੀ ਤਰਕੁਟਿਆ ਨਰਕ ਘੋਰ ਦਾ ਦੁਆਰਾ ਹੈ ਇਹਨੂੰ ਨਰਕ ਘੋਰ ਦਾ ਦੁਆਰਾ ਕਿਹਾ ਤਿਰਕੁੜੀ ਜੋ ਕਹਿੰਦੇ ਨੇ ਬਾਹਰ ਨਾ ਜਾਓ ਦੁਆਰੇ ਤੇ ਤਾਂ ਖੜਜੋ ਜਾ ਕੇ ਗਾਹਾਂ ਨਾ ਜਾਓ ਨਰਕ ਤੇ ਬਾਹਰੇ ਖੜੇ ਆ ਫਿਰ ਵੀ ਜੇ ਦੁਆਰੇ ਤੇ ਵੀ ਖੜੇ ਰਹੀਏ ਨਾ ਜੇ ਜੇਲ੍ਹ ਦੇ ਫਾਟਕ ਤੇ ਖੜ ਜੀਏ ਜਾ ਕੇ ਮੁਲਾਕਾਤ ਵਾਲੇ ਜਾਂਦੇ ਨੇ ਬਾਹਰੇ ਖੜਦੇ ਨੇ ਨਾ ਬਾਹਰੋਂ ਮੁੜੇ ਆਉਂਦੇ ਨੇ ਕੈਦੀ ਅੰਦਰ ਨੇ ਦੁਆਰੇ ਤੇ ਜਿਹੜਾ ਚਲਿਆ ਗਿਆ ਜਿਹੜਾ ਤਿਰਕੁੜੀ ਜੀ ਰੁਕ ਗਿਆ ਜੋਗੀ ਕਹਿੰਦੇ ਨੇ ਉਹ ਕੰਮ ਕਮ ਅੰਦਰੋਂ ਉਹਦੀ ਆਦਤ ਬਣਾਓ ਕਿ ਦੁਆਰੇ ਤੋਂ ਗਾਹ ਨਾ ਜਾਵੇ ਦੁਆਰੇ ਤੱਕ ਕਿਉਂ ਜਾਵੇ ਦੁਆਰੇ ਤੱਕ ਕੀ ਕਰਨ ਜਾਣਾ ਫਿਰ ਦੁਆਰੇ ਤੇ ਜਾ ਕੇ ਨਹੀਂ ਰੁਕਦੀ ਹੁੰਦੀ ਸੁਰਤ ਘਰੋਂ ਹੀ ਨਾ ਜਾਓ ਜੇਲ੍ਹ ਦੇ ਫੜਕਦੇ ਆ ਕੇ ਕਰਨਾ ਕੀ ਹੈ ਜਾ ਘਰੋਂ ਕਿਉਂ ਜਾਵੇ ਉਹਨਾਂ ਨੂੰ ਕਰਦਾ ਨਹੀਂ ਪਤਾ ਵੀ ਕਰ ਦਿੱਤੇ ਗੁਰਬਾਣੀ ਘਰ ਕਹਿੰਦੀ ਹੈ ਮੂਲ ਦੁਆਰੇ ਬੰਦਿਆ ਬੰਦ ਜਿਹੜਾ ਰਾਹ ਜੇਲ੍ਹ ਵੱਲ ਨੂੰ ਨਿਕਲਦਾ ਨਾ ਘਰੋਂ ਉਹ ਫੜ ਕੇ ਬੰਦ ਰੱਖੋ ਉਧਰ ਜਾਓ ਹੀ ਨਾ ਉਹ ਰਸਤਾ ਹੀ ਬੰਦ ਕਰ ਲੋ ਜਿਹੜਾ ਪਝੋਕੜ ਨੂੰ ਨਿਕਲਦਾ ਰਾਹ ਬੰਦ ਕਰ ਲੋ ਅਗਿਆਨਤਾ ਵੱਲ ਨੂੰ ਨਿਕਲਦਾ ਰਾਹ ਬੰਦ ਕਰ ਲੋ ਮਾਇਆ ਨਾਲ ਜੋੜਨ ਵਾਲੇ ਰਸਤੇ ਸਾਰੇ ਬੰਦ ਕਰ ਦੋ ਮੂੰਹ ਲਿਖਿਆ ਦਰਵਾਜ਼ੇ ਬਾਜੀ ਲਿਆ ਨਾ ਦਰਵਾਜ਼ੇ ਜਦ ਮਾਇਆ ਦੇ ਦਰਵਾਜ਼ੇ ਸਾਰੇ ਬੰਦ ਕਰ ਲਏ ਬੰਦ ਕਰ ਲਏ ਅੱਖਾਂ ਬੰਦ ਕਰ ਲਈਆਂ ਕੰਨ ਬੰਦ ਕਰ ਲਏ ਨੱਕ ਬੰਦ ਕਰ ਲਿਆ ਇਹਨਾਂ ਦੇ ਰਸ ਲੈਣੇ ਹੀ ਬੰਦ ਕਰਤੇ ਰਸਾਂ ਦੀ ਇੱਛਾ ਹੀ ਬੰਦ ਕਰ ਲਈ ਬੰਦ ਨਹੀਂ ਹੋਣੇ ਜੇ ਇੱਛਾ ਮੁੱਕ ਗਈ ਤਾਂ ਬੰਦ ਆਪੇ ਹੋ ਗਏ ਸੁਣਨ ਦੀ ਇੱਛਾ ਕੁਝ ਨਹੀਂ ਸੰਸਾਰ ਚੋਂ ਦੇਖਣ ਦੀ ਇੱਛਾ ਕੁਝ ਨਹੀਂ ਸੰਸਾਰ ਚੋਂ ਕੁਝ ਨਹੀਂ ਦੇਖਣ ਵਾਲੀ ਚੀਜ਼ ਇੱਥੇ ਜੇ ਦੇਖਾਂਗੇ ਤਾਂ ਉਹਦਾ ਮੋਹ ਪੈਦਾ ਹੋ ਜੂਗਾ ਜੇ ਦੇਖਾਂਗੇ ਅੱਖਾਂ ਨਾਲ ਤਾਂ ਉਹਦੀ ਪ੍ਰਾਪਤੀ ਦੀ ਇੱਛਾ ਪੈਦਾ ਹੋ ਜੂਗੀ ਵਿਖਿਆ ਦੇਖਾਂਗੇ ਵਿਖਿਆ ਦੀ ਇੱਛਾ ਪੈਦਾ ਹੋਊਗੀ ਬਿਨ ਦੇਖੇ ਉਪਜੇ ਨਹੀਂ ਆਸਾ ਵੀ ਇੱਛਾ ਪੈਦਾ ਹੋ ਦੇਖੋ ਹੀ ਨਾ ਇੱਛਾ ਪੈਦਾ ਨਹੀਂ ਹੁੰਦੀ ਇਸ ਕਰਕੇ ਰਸਤੇ ਦਾ ਬੰਦ ਕਰਨੇ ਸੀਗੇ ਸਾਰੇ ਬੰਦ ਕਰਨੇ ਨੇ ਰੱਜ ਕੇ ਧੋਖੇ ਤੇ ਨਹੀਂ ਬੰਦਣਾ ਗਿਆਨ ਨਾ ਬੰਦ ਕਰਨੇ ਨੇ ਇੱਥੇ ਲੈਣ ਵਾਲੀ ਕੋਈ ਚੀਜ਼ ਨਹੀਂ ਹੈ ਲੈਣ ਵਾਲੀ ਚੀਜ਼ ਹੁੰਦੀ ਹੈ ਜਿਹੜੀ ਗਾਂ ਰਗਾ ਤੱਕ ਨਾਲ ਜਾਣੀ ਹੋਵੇ ਜਾਂ ਇੱਥੇ ਦਾ ਕੁਝ ਨਾਲੇ ਨਹੀਂ ਜਾਣਾ ਤੇ ਲੈਣਾ ਸੀ ਸਰੀਰ ਛੱਡਣ ਤੋਂ ਬਾਅਦ ਜੋ ਨਾਲ ਨਹੀਂ ਜਾਣਾ ਸੰਸਾਰ ਦੇ ਵਿੱਚੋਂ ਹੈ ਨਹੀਂ ਜਿਹੜਾ ਨਾਲ ਜਾਣਾ ਸੰਸਾਰ ਚ ਹੈ ਨਹੀਂ ਜੋ ਸੰਸਾਰ ਚ ਨਾਲ ਨਹੀਂ ਜਾਣਾ ਜੋ ਸੰਸਾਰ ਵਿੱਚ ਹੈ ਨਾਲ ਨਹੀਂ ਜਾਣਾ ਜੋ ਨਾਲ ਜਾਣਾ ਸੰਸਾਰ ਚ ਹੈ ਨਹੀਂ ਜਦੋਂ ਇਹ ਸਮਝ ਆ ਗਈ ਤਾਂ ਦਰਵਾਜ਼ੇ ਬੰਦ ਹੋਣਗੇ ਵਰਨਾ ਪਹਿਲਾਂ ਹੁੰਦੇ ਨਹੀਂ ਗੱਲਾਂ ਨਾਲ ਨਹੀਂ ਹੁੰਦੇ ਇਹ ਸਮਝ ਆਈ ਤੇ ਬਾਅਦ ਯਕੀਨ ਆਏ ਤੇ ਬਾਅਦ ਫਿਰ ਦਰਵਾਜ਼ੇ ਭਾਵੇਂ ਬੰਦ ਕਰੇ ਪਹਿਲਾਂ ਨਹੀਂ ਕੋਈ ਕਰਦਾ ਔਰ ਦਰਵਾਜ਼ੇ ਬੰਦ ਕਰਨਾ ਹੀ ਮੌਤ ਹੈ ਬੰਦ ਸੰਸਾਰ ਤੇ ਹਾਲ ਤਾਂ ਮੌਤ ਹੈ ਮੌਤ ਕੀ ਹੈ ਸੰਸਾਰ ਦਾ ਕਰ ਦਰਵਾਜ਼ੇ ਬੰਦ ਹੈ ਬਿਨਾ ਮਰੇ ਤੇ ਸਾਧੂ ਦਾ ਸੰਗ ਨਹੀਂ ਕਰਦਾ ਹੈ ਮਨ ਮਰੇ ਤੋਂ ਬਿਨਾ ਸਾਧੂ ਦਾ ਸੰਗ ਨਹੀਂ ਕਰਦਾ ਟੁੱਟੇ ਬੰਧਨ ਜਾਗ ਕੇ ਹੋਆ ਸਾਧੂ ਹੋਆ ਸਾਧੂ ਸਾਧੂ ਜਿੰਨਾ ਚਿਰ ਭੱਜਦਾ ਨੱਠਦਾ ਦੌੜਦਾ ਉਹ ਤੇ ਜੇ ਸਾਧੂ ਬਾਹ ਫੜ ਕੇ ਰੱਖੇ ਤਾਂ ਛੜਾ ਕੇ ਭੱਜਣ ਇਹ ਨਹੀਂ ਕਰ ਸਕਦਾ ਬੰਧਨ ਟੁੱਟੇ ਦੇ ਬਾਅਦ ਇਹ ਸਾਧੂ ਸੰਗ ਕਰਦਾ ਪਹਿਲਾਂ ਨਹੀਂ ਕਰਦਾ ਸਾਧੂ ਕੌਣ ਸਾਧੂ ਤਾਂ ਦਸੂਦਾਰ ਚ ਬੈਠਾ ਹੈ ਸੰਸਾਰ 'ਚ ਹੁੰਦਾ ਹੀ ਨਹੀਂ ਸਾਧੂ ਆਉਂਦਾ ਨਹੀਂ ਸਾਧੂ ਨਾਲ ਜਮਦਾ ਨਾ ਮਰਦਾ ਜਿਹੜਾ ਜਮਦਾ ਮਰਦਾ ਉਹ ਸਾਧੂ ਨਹੀਂ ਹੁੰਦਾ ਅੱਧਾ ਹੈ ਸਾਧੂ ਹੈ ਆਪ ਸਾਧੂ ਦਾ ਮਨ ਅਸਾਧੂ ਹੈ ਅੱਧਾ ਮਨ ਅੱਧਾ ਹੀ ਹੈ ਅੱਧਾ ਸਾਧੂ ਹੈ ਅੱਧਾ ਸਾਧੂ ਹੈ ਜੇ ਮਨ ਕਿੰਨਾ ਮਜ਼ਬੂਤ ਹੈ ਨੇ ਤੋਂ ਕਿੰਨਾ ਬਾਗੀ ਹੈ ਮਨ ਫਿਰ ਮੈਂ ਕੌਣ ਹਾਂ ਮੈਂ ਕੌਣ ਮੈਂ ਹਾਂ ਗਿਆਨ ਮਨ ਹੈ ਅਗਿਆਨੀ ਅਗਿਆਨ ਇੱਕ ਅਗਿਆਨ ਦੀ ਮੂਰਤ ਮਨ ਹੈ ਗਿਆਨ ਦੀ ਮੂਰਤ ਚਿੱਤ ਹੈ ਸਾਧੂ ਹੈ ਤਕੜਾ ਜਿਹੜਾ ਤਾਂ ਗਿਆਨ ਤਕੜਾ ਫਿਰ ਤਾਂ ਇਹਨੂੰ ਬੰਨ ਕੇ ਖੜਾ ਲੱਦਾ ਨਾਲ ਗਿਆਨ ਦਾ ਬੰਦਾ ਜਿੰਨਾ ਚਿਰ ਅਗਿਆਨ ਮਜ਼ਬੂਤ ਹੈ ਮਨ ਮਜ਼ਬੂਤ ਹੈ ਗਿਆਨ ਨੂੰ ਸਮਝਦਾ ਹੀ ਕਾਫੀ ਅਗਿਆਨ ਗੁਰਬਾਣੀ ਦਾ ਲੈਣਾ ਇਹ ਸਾਧੂ ਨੂੰ ਤਾਕਤ ਮਿਲਣੀ ਹੈ ਇਹਦੀ ਸਾਧੂ ਤਕੜਾ ਹੋਣਾ ਇਹਨੇ ਕਮਜ਼ੋਰ ਰਹਿ ਜਾਣਾ ਮਨ ਨੇ ਕਮਜ਼ੋਰ ਹੋ ਜਾਣਾ ਜਦ ਸਾਧੂ ਤਕੜਾ ਹੋ ਜੂ ਫਿਰ ਇਹਨੂੰ ਫੜ ਕੇ ਫਿਰ ਨਹੀਂ ਛੱਡਦਾ ਫਿਰ ਜਾਣੇ ਨਹੀਂ ਦਿੰਦਾ ਮਨ ਨੂੰ ਸਮਝਾ ਵੀ ਲੈਂਦਾ ਇਧਰ ਆਪਾਂ ਦੇ ਨਾਲ ਜਾਣ ਵਾਲਾ ਕੁਝ ਨਹੀਂ ਜੋ ਨਾਲ ਜਾਣ ਵਾਲੀ ਚੀਜ਼ ਉਹ ਨਾਮ ਹੈ ਉਹੀ ਇਕੱਠਾ ਕਰੀਏ ਆਪਾਂ ਮਨ ਮੰਨ ਜਾਂਦਾ ਐਸੀ ਗੱਲ ਨਹੀਂ ਮਨ ਨਾ ਮੰਨੇ ਲਾਲਚੀ ਹੈ ਜਾਂ ਇਹਨੂੰ ਨਕਸ਼ਾ ਲਾਲਚ ਦਾ ਦਿਖਾ ਦਿੰਦਾ ਫਿਰ ਮੰਨ ਜਾਂਦਾ ਬੰਧਨ ਫਿਰ ਤੋੜ ਲੈਂਦਾ ਮਾਇਆ ਨੂੰ ਇੱਕ ਤਾਂ ਹੈ ਤੋੜੇ ਬੰਧਨ ਹੋਏ ਮੁਕਤ ਉਹ ਦੇਖੋ ਤੋੜੇ ਲਿਖੇ ਇੱਥੇ ਟੂਟੇ ਲਿਖਿਆ ਤੇ ਤੋੜੇ ਲਿਖੇ ਤੋੜੇ ਕੌਣ ਤੋੜੇ ਜਿਹਨੂੰ ਬੰਧਨ ਪੈ ਰਹੇ ਆਪ ਤੋੜੇ ਹੋ ਗੁਰੂ ਮਹਾਰਾਜ ਜੀ ਕਹਿੰਦੇ ਤੋੜੇ ਬੰਧਨ ਇਹ ਬੰਧਨ ਆਪ ਹੀ ਤੋੜ ਦਿੰਦਾ ਮਨ ਨੂੰ ਜੇ ਸਮਝਦਾ ਤਾਂ ਜੇ ਬੱਕਰੇ ਨੂੰ ਪਤਾ ਲੱਗਦਾ ਇੱਥੇ ਬੰਨਿਆ ਹੋਇਆ ਤਾਂ ਸਾਈ ਆਉਣ ਵਾਲਾ ਹੈ ਜਿਹਨੂੰ ਗਿਆਨ ਹੋਵੇ ਉਹ ਪੱਠੇ ਦੇਖਦਾ ਵੀ ਮੈਨੂੰ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਨੇ ਖਾਣ ਨੂੰ ਬੰਨਿਆ ਹੋਇਆ ਕਿਉਂ ਕਿਹਦੇ ਵਾਸਤੇ ਗਿਆਨ ਨਹੀਂ ਹੈ ਇਹ ਕੀਲੇ ਦਾ ਬੰਨਿਆ ਕਸਾਈ ਵਾਸਤੇ ਪਾਲਿਆ ਜਾਂਦਾ ਕਸਾਈ ਵਾਸਤੇ ਜੇ ਪਤਾ ਲੱਗ ਜਵੇ ਬਦਲ ਛੜਾ ਕੇ ਭੱਜੂਗਾ ਜਿਹੜਾ ਮਾਇਆ ਨੇ ਬਣਿਆ ਲਾਲਚ ਦੇ ਕੇ ਕਸਾਈ ਵਾਸਤੇ ਬਣਿਆ ਹੈ ਬਰੀ ਜੋ ਦੇਣੀ ਹੈ ਮੋਹ ਨੇ ਬਣਿਆ ਕਾਹਦੇ ਵਾਸਤੇ ਬਲੀ ਦੇਣ ਵਾਸਤੇ ਬਣਿਆ ਇਹ ਦੁਸ਼ਮਣ ਨੇ ਸਾਰੇ ਇਹਨਾਂ ਨੇ ਪ੍ਰੇਰ ਕੇ ਰੱਖਿਆ ਮਾਇਆ ਦੇ ਵਿੱਚ ਇਹਨੂੰ ਜਾਣ ਅਸਲ ਦੇ ਵਿੱਚ ਸਾਰੇ ਜਿਹੜੇ ਹੈ ਪੰਜੇ ਬਕਾਰ ਇਹ ਜਿੰਦ ਤਾਂ ਹੈ ਕਾਲ ਦੇ ਕਾਲ ਹੈ ਦੁਸ਼ਮਣ ਕਾਲ ਅਸੀਂ ਜਿੱਤਣਾ ਇਹ ਕਾਲ ਦੇ ਸਿੱਪਾ ਸਾਲਾ ਨੇ ਸਾਰੇ ਉਹ ਵੀ ਲੋਭ ਵੀ ਕ੍ਰੋਧ ਵੀ ਤਾਂ ਇਹਨਾਂ ਨੂੰ ਗਏ ਨੇ ਤੇ ਇਹਨਾਂ ਦੇ ਵਿਸ਼ਵਾਸ ਕਰਕੇ ਇਹਨਾਂ ਨਾਲ ਇਹਨਾਂ ਦੀ ਸੰਗਤ ਕਰਦੇ ਫਿਰ ਮਰਨ ਨਹੀਂ ਹੀ ਤਾਂ ਨਾ ਆਪਣਾ ਆਪਣੀ ਮੌਤ ਆਪਸੇ ਅੜੀ ਹੋਈ ਹੈ ਇਹਨੇ ਬੜੇ ਅਕਲਮੰਦ ਨੇ ਦੁਸ਼ਮਣਾਂ ਦੇ ਨਾਲ ਰਲਿਆ ਹੋਇਆ ਹੈ ਤੈਨੂੰ ਕੌਣ ਬਚਾਊਗਾ ਇਹ ਸਾਰੇ ਕਾਲ ਦੇ ਏਜੰਟ ਨੇ ਤੈਨੂੰ ਇਹ ਰੋਕ ਕੇ ਇੱਥੇ ਮਰਵਾਉਣ ਵਾਸਤੇ ਰੋਕਦੇ ਨੇ ਤੈਨੂੰ ਇਦਾਂ ਨਹੀਂ ਤੈਨੂੰ ਕੋਈ ਬਚਾ ਸਕਦਾ ਕੋ ਲੋਕ ਇਹਨਾਂ ਨੂੰ ਛੱਡਦੇ ਵੀ ਨਹੀਂ ਕਹਿੰਦੇ ਬੁਰੇ ਨੇ ਸਾਰੀ ਪੰਜਾਬ ਆਜਾ ਦਾ ਸ਼ਬਦ ਹੈ ਕੋਈ ਜਾਣੇ ਕੌਣ ਹੈ ਜਗ ਮੀਤ ਇਹ ਤਾਂ ਕੋਈ ਬਿਰਲਾ ਜਾਣਦਾ ਸੰਸਾਰ 'ਚ ਮਿੱਤਰ ਕੌਣ ਹੈ ਤੁਹਾਡਾ ਮਿੱਤਰ ਤੇ ਬੰਦਿਆਂ ਦੀ ਗੱਲ ਨਹੀਂ ਕੀਤੀ ਹੈਗੀ ਮਿੱਤਰ ਵਕਾਰਾਂ ਦੀ ਕੀਤੀ ਹੈ ਗੁਣ ਸਾਡੇ ਮਿੱਤਰ ਨੇ ਉਹ ਗੁਣ ਸਾਡੇ ਦੁਸ਼ਮਣ ਨੇ ਜਵਾਬ ਇਹਦਾ ਇਹ ਹੈ ਜਿੰਨੇ ਗੁਣ ਨੇ ਉਹ ਮਿੱਤਰ ਨੇ ਉਹ ਬਚਾਉਣ ਵਾਲੇ ਨੇ ਸਾਨੂੰ ਔਗਣ ਨੇ ਮਰਵਾਉਣ ਵਾਲੇ ਨੇ ਕਿਸੇ ਨੂੰ ਪੁੱਛੋ ਜਾ ਕੇ ਕਹਿੰਦਾ ਬਾਹਰਲੇ ਮਿੱਤਰ ਉਹ ਬਾਹਰਲੇ ਦੇ ਦੁਸ਼ਮਣ ਕਿਹੜਾ ਨਾ ਕੋਈ ਸੰਸਾਰ ਦਾ ਦੁਸ਼ਮਣ ਮਾਰ ਸਕਦਾ ਨਾ ਕੋਈ ਸੰਸਾਰ ਦਾ ਮਿੱਤਰ ਤੁਹਾਨੂੰ ਬਚਾ ਸਕਦਾ ਕਾਲ ਤੋਂ ਨਾ ਸੰਸਾਰ ਦਾ ਮਿੱਤਰ ਕੋਈ ਨਫਾ ਕਰ ਸਕਦਾ ਹੈ ਨਾ ਕੋਈ ਸੰਸਾਰ ਦਾ ਦੁਸ਼ਮਣ ਨੁਕਸਾਨ ਕਰ ਸਕਦਾ ਹੁਕਮ ਭਾਣੇ ਨਫਾ ਨੁਕਸਾਨ ਭਾਣੇ ਚ ਜੰਮਣ ਵਾਲ ਭਾਣੇ ਚ ਜੋ ਨਕਸ਼ਾ ਅਸੀਂ ਬਣਾਇਆ ਹੈ ਪਰਮੰਦਾਂ ਨੇ ਸਾਖਤਾਂ ਨੇ ਸਾਰੇ ਹੀ ਗਲਤ ਹੈ ਗੁਰਬਾਣੀ ਸਾਡਾ ਰੱਦ ਕਰਦੀ ਹੈ ਜਦੋਂ ਇਹ ਕਪਾਟ ਖੁੱਲਦਾ ਉਦੋਂ ਸਮਝ ਆਉਂਦੀ ਹੈ ਇਸ ਨੂੰ ਕਪਾਟ ਖੁੱਲਣਾ ਕਹਿੰਦੇ ਨੇ ਸੰਸਾਰ ਨੇ ਜੋ ਨਕਸ਼ਾ ਬਣਾਇਆ ਸਾਰਾ ਗਲਤ ਹੈ ਗੁਰਬਾਣੀ ਇਹ ਨਕਸ਼ਾ ਬਣਾਉਂਦੀ ਹੈ ਸੱਚ ਹੈ ਇਹ ਨਕਸ਼ਾ ਦਰਗਾਹ ਤੋਂ ਆਇਆ ਬਣ ਕੇ ਜੇ ਇਹ ਨਕਸ਼ਾ ਅਡਾਪਟ ਕਰ ਲਿਆ ਫਿਰ ਕਾਲ ਨੂੰ ਜਿੱਤ ਸਕਦੇ ਹਾਂ ਅਸੀਂ ਵਰਨਾ ਕਾਲ ਨਹੀਂ ਜਿੱਤਿਆ ਜਾਣਾ ਬੜੀ ਪਹੇਲੀ ਹੈ ਬੁੱਝਣੀ ਬੜੀ ਔਖੀ ਹੈ ਇਹ ਪਹੇਲੀ ਹੈ ਇਹ ਬੁਝਾਰਤ ਹੈ ਇਹੀ ਪਹੇਲੀ ਹੈ ਬੁਝਾਰਤ ਹੈ ਕਹਾ ਬੁਝਾਰਤ ਬੁਝੇ ਬੁਝਣਾ ਜ਼ਬੂਰ ਹੈ ਪਸ਼ੂ ਹੈ ਇਹ ਤਾਂ ਕਸਾਈ ਦਾ ਬੱਕਰਾ ਹੈ ਇਹ ਤਾਂ ਇਹ ਦੇਖਦਾ ਮੈਨੂੰ ਪਾਉਂਦਾ ਕੀ ਹੈ ਮੇਰੇ ਬਣ ਭੌਂਦੀ ਚੀਜ਼ ਪਾਉਂਦਾ ਜੋ ਮੈਂ ਚਾਹਣਾ ਖਾਣ ਨੂੰ ਮੈਨੂੰ ਖਾਣ ਨੂੰ ਮਿਲਦਾ ਔਰ ਪੇਟ ਨੂੰ ਪਾਪੀ ਵੀ ਕਹਿੰਦੇ ਕਿਉਂ ਮਰਵਾਉਂਦਾ ਜੋ ਪਾਪੀ ਹੈ ਪੇਟ ਪੇਟ ਪਾਪੀ ਕਿਉਂ ਤੈਨੂੰ ਮਰਵਾਉਣਾ ਉਹਨੇ ਪੇਟ ਰਹੀ ਹੈ ਪਾਪ ਕਰਦਾ ਤੇਰੇ ਨੂੰ ਪਾਪ ਕਮਾ ਰਿਹਾ ਪੇਟ ਇਹ ਕੀ ਕਰਦਾ ਹੁੰਦਾ ਪਾਪ ਕਰਦਾ ਹੁੰਦਾ ਤੈਨੂੰ ਮਰਵਾ ਦੇਣਾ ਨਾ ਚੇਤਨ ਨੂੰ ਪੇਟ ਨੇ ਤੈਨੂੰ ਜੀਵ ਨੇ ਮਰਵਾ ਦੇਣਾ ਤੈਨੂੰ ਅੱਖਾਂ ਨੇ ਮਰਵਾ ਦੇਣਾ ਇਹ ਦੁਸ਼ਮਣ ਵੀ ਨੇ ਅੱਖਾਂ ਦੁਸ਼ਮਣ ਵੀ ਨੇ ਜੀਵ ਦੁਸ਼ਮਣ ਵੀ ਹੈ ਕਿੱਥੇ ਤੱਕ ਦੁਸ਼ਮਣ ਕਦੋਂ ਜਾ ਕੇ ਨਾ ਦੁਸ਼ਮਣ ਬਣ ਜਾਣਾ ਕਿੱਥੇ ਤੱਕ ਮਿੱਤਰ ਮਿੱਤਰ ਸ਼ਰੀਰ ਸਿਰਫ ਸ਼ਰੀਰ ਤੱਕ ਹੈ ਸ਼ਰੀਰ ਨੂੰ ਖਾਣ ਨੂੰ ਚਾਹੀਦਾ ਜੀਵ ਦੱਸ ਦਿੰਦੀ ਹੈ ਕੇਸ ਲੈ ਕੇ ਵੀ ਸ਼ਰੀਰ ਦੇ ਕਾਬਲ ਨਹੀਂ ਖਾਣਦਾ ਇੱਥੇ ਤੱਕ ਦਾ ਮਿੱਤਰ ਹੈ ਇਹਦਾ ਟੈਸਟ ਦੱਸ ਦਿੰਦਾ ਉਹ ਤਾਂ ਚੇਤਨੇ ਦੱਸਦਾ ਟੇਸ ਜੀਵ ਨਹੀਂ ਦੱਸਦੀ ਜੀਵ ਮਦਦ ਕਰਦੀ ਹੈ ਸਮਝ ਲਓ ਜਿਵੇਂ ਸਾਡੇ ਲਿਖਣ 'ਚ ਪੈਨ ਚਾਹੀਦਾ ਸਰ ਲਿਖਣਾ ਤਾਂ ਆਦਮੀ ਨੇ ਪੈਨ ਨਾਲ ਲਿਖਣਾ ਨਹੀਂ ਉਹ ਜ਼ਾਹਰ ਹੈ ਕਿ ਜੀਵ ਤਾਂ ਅੱਖਾਂ ਵੀ ਕੋ ਹਥਿਆਰੇ ਨੇ ਅੱਖਾਂ ਥੇ ਹੀ ਦੇਖਦੇ ਹਾਂ ਅਸੀਂ ਜਿੱਥੇ ਤੱਕ ਮਿੱਤਰ ਨੇ ਇਹਦੀ ਵੀ ਸਮਝ ਹੋਵੇ ਜਿੱਥੋਂ ਆ ਕੇ ਦੁਸ਼ਮਣੀ ਸ਼ੁਰੂ ਹੁੰਦੀ ਹੈ ਨਾ ਉਹਦੀ ਵੀ ਸਮਝੋ ਇਹਦਾ ਇਹ ਵੀ ਨਹੀਂ ਮਤਲਬ ਅੱਖਾਂ ਭਰ ਲੈਣੀਆਂ ਨੇ ਜੀ ਵੜ ਲੈਣੀਆਂ ਅਗਿਆਨੀ ਫਿਰ ਇਦਾਂ ਕਰਦੇ ਨੇ ਅੱਖਾਂ ਭਰ ਲੈਂਦੇ ਨੇ ਜੀ ਵੜ ਦਿੰਦੇ ਨੇ ਇਹ ਗੱਲਾਂ ਸੁਣ ਕੇ ਅਗਿਆਨੀਆਂ ਨੇ ਅੱਖਾਂ ਭਰ ਲਈਆਂ ਜੀ ਵੜ ਦਿੱਤੀ ਉਹ ਚੰਡੀ ਦੇ ਜੀਵ ਚੜਾਉਂਦੇ ਨੇ ਤਾਂ ਹੀ ਚੜਾਉਂਦੇ ਨੇ ਉਹ ਅਗਿਆਨਤਾ ਉਹ ਪੁੱਠੇ ਪਾਸੇ ਚਲੇ ਗਏ ਇਹ ਗਿਆਨ ਦਾ ਵਿਸ਼ਾ ਕਿੱਥੇ ਤੱਕ ਸਾਡੇ ਵਾਸਤੇ ਠੀਕ ਹੈ ਚਾਕੂ ਹੈ ਅਸੀਂ ਘਰ ਰੱਖਦੇ ਹਾਂ ਕਾਹਦੇ ਵਾਸਤੇ ਰੱਖਦੇ ਕੰਮ ਲੈਣ ਵਾਸਤੇ ਰੱਖਦੇ ਇਹ ਆਪਣਾ ਗੜਾ ਆ ਕਿਸੇ ਦੇ ਘਰ ਦੇ ਦਾ ਗੜਾ ਕੱਟਣ ਵਾਸਤੇ ਰੱਖਦੇ ਕੱਟਿਆ ਨਾ ਜਾ ਸਕਦਾ ਉਹਦਾ ਗੜਾ ਚਾਕੂ ਨਾਲ ਲੋਕ ਆਤਮ ਕਰਦੇ ਨਹੀਂ ਕਰ ਨਹੀਂ ਲੈਂਦੇ ਗੈਸ ਹੈ ਮਿੱਟੀ ਦਾ ਤੇਲ ਹੈ ਕਾਹਦੇ ਵਾਸਤੇ ਰੱਖਦੇ ਹਾਂ ਜੇ ਆਪਣੇ ਉੱਤੇ ਡੋਲ ਕੇ ਤੀਲੀ ਲਾ ਲਈਏ ਪਤਾ ਨਹੀਂ ਸਾਨੂੰ ਘਰੇ ਭਈ ਹੈ ਰਜੀਤ ਸਾਡੇ ਇਸ ਕਰਕੇ ਜਿਵੇਂ ਬਾਹਰੀਆਂ ਚੀਜ਼ਾਂ ਨੇ ਇਹ ਨੇ ਸਾਡੇ ਕੋਲ ਕਿੱਥੋਂ ਜਾ ਕੇ ਨੁਕਸਾਨ ਕਰਦੇ ਨੇ ਉਹ ਨੁਕਸਾਨ ਤੋਂ ਬਚਣ ਉਦਣ ਦੀ ਮਿਸਾਲ ਦਿੱਤੀ ਸੀ ਲੱਕੜੀ ਚੀਰਨੀ ਹੈ ਅੰਗੂਠਾ ਨਹੀਂ ਚੀਰਨਾ ਉਂਗਲਾ ਨਹੀਂ ਚੀਰਨੀ ਉਂਗਲਾਂ ਬਚਾਉਣੀਆਂ ਲੱਕੜੀ ਚੀਜ਼ ਨੂੰ ਸੰਸਾਰ ਨੂੰ ਦੇਖਣਾ ਜ਼ਰੂਰ ਹੈ ਸੰਸਾਰ ਦੀ ਫਸਲ ਨਹੀਂ ਸੰਸਾਰ ਦੀ ਫਸਲ ਵਾਸਤੇ ਨਹੀਂ ਸੰਸਾਰ ਨੂੰ ਦੇਖਣਾ ਜਿੰਨੀ ਸੰਸਾਰ ਦੀ ਲੋੜ ਆ ਉਹ ਤੋਂ ਜ਼ਿਆਦਾ ਨਹੀਂ ਨੂੰ ਦੇਖਣਾ ਉਹ ਤੋਂ ਜ਼ਿਆਦਾ ਨਾਲ ਸੰਪਰਕ ਨਹੀਂ ਕਰਨਾ ਸਿਆਣੇ ਕਹਿੰਦੇ ਨੇ ਵੀ ਰਿਸ਼ਤੇਦਾਰਾਂ ਨਾਲ ਭਾਈ ਦੂਰ ਦੀ ਰਿਸ਼ਤੇਦਾਰੀ ਚੰਗੀ ਹੁੰਦੀ ਹੈ ਨੂੰ ਸਭ ਪਾਵਾਂਗੇ ਕੋਈ ਨੁਕਸਾਨ ਕਰੂਗਾ ਕਹਿੰਦੇ ਹਨ ਕਿ ਨੁਕਸਾਨ ਨਾ ਹੋ ਜਵੇ ਬੋਲਣਾ ਵੀ ਨਾ ਜਾਈਏ ਇੰਨਾ ਨੇੜੇ ਹੋਣਾ ਚਲੇ ਜਾਈਏ ਜਿੰਨਾ ਲਾਭ ਲੈ ਸਕਦੇ ਲਾਭ ਨਾ ਲਈਏ ਨਾ ਦੂਰ ਬਣਾ ਲਈਏ ਅਕਲ ਦੀ ਗੱਲ ਹੋਈ ਅਕਲ ਦੀ ਗੱਲ ਹੋਈ ਬਸ ਅਕਲ ਤੋਂ ਬਿਨਾ ਇੱਕ ਸਾਡਾ ਸਕਿੰਟ ਵੀ ਨਹੀਂ ਲੱਗਦਾ ਸਾਰਾ ਜੀਵਨ ਅਕਲ ਤੇ ਖੜਾ ਜਪ ਤਪ ਸਭ ਅਕਲ ਦੇ ਉੱਤੇ ਖੜਾ ਹੈ ਸਾਰੀ ਜ਼ਿੰਦਗੀ ਅਕਲ ਤੇ ਖੜੀ ਹੈ ਅਕਲੇ ਦੀਵਾ ਦਿੱਤਾ ਸੀ ਸਾਨੂੰ ਜੇ ਅਕਲ ਦਾ ਦੀਵਾ ਕੋਲ ਸੀ ਹੱਥ ਦੀਪ ਹੁਣ ਦੀਵਾ ਲੈ ਕੇ ਖੂਜ ਗਏ ਰਾਤ ਨੂੰ ਦੀਵੇ ਦੀ ਲੋੜ ਹੈ ਦਿਨ ਨੂੰ ਤਾਂ ਲੋੜ ਨਹੀਂ ਕਿਸੇ ਕੋਲ ਲਾਲਟਨ ਹੋਵੇ ਦੀਵਾ ਹੋਵੇ ਟਾਰਚ ਹੋਵੇ ਔਰ ਕੁਝ ਵੀ ਦੇਖੋ ਕੋਈ ਸਿਆਣਾ ਬੰਦਾ ਨਹੀਂ ਕਹਿੰਦਾ ਵੀ ਅੱਖਾਂ ਨਾਲ ਉਹ ਕਹਿੰਦਾ ਵੀ ਅੰਨਾ ਹੋਣਾ ਨਹੀਂ ਤੇ ਦੀਵੇ ਨਾਲ ਤਾਂ ਦਿਖੂ ਕਰਨਾ ਅੰਨੇ ਨੂੰ ਲਾਈਟ ਦੇ ਦਈਏ ਦੀਵਾ ਦੇ ਦਈਏ ਟਾਰਚ ਦੇ ਦਈਏ ਤਾਂ ਉਹਦੇ ਵਾਸਤੇ ਤਾਂ ਟਾਰਚ ਦੀ ਕੋਈ ਵੈਲਿਊ ਨਹੀਂ ਹੈ ਟਾਰਚ ਨਾਲ ਵੀ ਉਹਨੇ ਕੁਝ ਡੇਪਣ ਬਿਨਾਂ ਟਾਰਚ ਦੇ ਵੀ ਕੁਝ ਡੇਪਣ ਜੇ ਬੁਰੇ ਹੋ ਆਗੇ ਗਏ ਜੇ ਵੱਜਣਾ ਟੌਰ ਦੇ ਬਿਨਾ ਵੀ ਵੱਜਣਾ ਟੋਕ ਟੋਕੇ ਟੋਰ ਜਨਰ ਆਖਰ ਤਾਂ ਉਹਦੀ ਉਹਦਾ ਹਥਿਆਰ ਟੋਣਾ ਹੈ ਟੋਣੀ ਹੈ ਅੰਦੇ ਕੀ ਟੋਣੀ ਹੈ ਅੰਦਾ ਹੈ ਟੋਣੀ ਇਹਦੇ ਕੋਲ ਅਕਲ ਹੈ ਜਿਵੇਂ ਅੰਦੇ ਕੋਲ ਲੱਕੜੀ ਹੁੰਦੀ ਹੈ ਨਾ ਟੋਹਣ ਵਾਲੀ ਇਹ ਨਾ ਹੀ ਹੈ ਆਕਲ ਤਾਂ ਇਹਨੂੰ ਕਿ ਡੰਡਾ ਦਿੱਤਾ ਟੋਹਣ ਵਾਲਾ ਟੋਕੇ ਜਲਣਾ ਕਿੱਥੇ ਤੱਕ ਮਾਇਆ ਸਾਡੇ ਵਾਸਤੇ ਜ਼ਰੂਰੀ ਹੈ ਉਹ ਤੋਂ ਗਾਹ ਮਾਇਆ ਸਾਡੇ ਵਾਸਤੇ ਜ਼ਹਿਰ ਹੈ ਵਿਖ ਜ਼ਹਿਰ ਹੈ ਸਰੀਰ ਤੱਕ ਮਾਇਆ ਸਾਡੇ ਖਾਤਰ ਕਾਰਗਰ ਹੈ ਸਰੀਰ ਵੀ ਵੇਖਾ ਮਾਇਆ ਵੀ ਵੇਖਾ ਇਹ ਤੋਂ ਗਾਹ ਜਾਊਗੀ ਨੁਕਸਾਨ ਕਰ ਦੂਗੀ ਮਨ ਵਿੱਚ ਮਾਇਆ ਜਲੀ ਗਈ ਨੁਕਸਾਨ ਕਰੂਗੀ ਮਨ ਮਾਇਆ ਨਾਲ ਨਹੀਂ ਜੋੜਨਾ ਸਰੀਰ ਮਾਇਆ ਨਾਲ ਜੋੜ ਸਰੀਰ ਮਾਇਆ ਨਾਲ ਤੋੜਨਾ ਨਹੀਂ ਮਨ ਮਾਇਆ ਨਾਲ ਜੋੜਨਾ ਇਹ ਹੋ ਗਈ ਸਾਡੀ ਲਕਸ਼ਮਣ ਰੇਖਾ ਬਵੇਕ ਦੀ ਰੇਖਾ ਹੋ ਗਈ ਮਨ ਮਾਇਆ ਨਾਲ ਜੋੜਨਾ ਨਹੀਂ ਸਰੀਰ ਮਾਇਆ ਨਾਲ ਤੋੜਨਾ ਨਹੀਂ ਮਨ ਚੇਤਨ ਹੈ ਸਰੀਰ ਜੜ ਸਰੀਰ ਨੂੰ ਮਾਇਆ ਨਾਲ ਤੋੜ ਨਹੀਂ ਸਕਦੇ ਸਰੀਰ ਨੂੰ ਰੋਟੀ ਚਾਹੀਦੀ ਹੈ ਸਰੀਰ ਨੂੰ ਪਾਣੀ ਚਾਹੀਦਾ ਹੈ ਸਰੀਰ ਨੂੰ ਖਰਾਬ ਚਾਹੀਦੀ ਹੈ ਔਰ ਖਰਾਬ ਮਾਇਆ ਸਰੀਰ ਵੀ ਮਾਇਆ ਮਨ ਨੂੰ ਕੀ ਚਾਹੀਦਾ ਮਨ ਨੂੰ ਚਾਹੀਦੀ ਸ਼ਾਂਤੀ ਸ਼ਾਂਤੀ ਕਿਥੋਂ ਮਿਲੂ ਸ਼ਾਂਤੀ ਨਾਮ ਤੋਂ ਮਿਲੂ ਗਿਆਨ ਤੋਂ ਮਿਲੂ ਮਨ ਨੂੰ ਚਾਹੀਦਾ ਆਤਮ ਰਸ ਮਨ ਨੂੰ ਵੀ ਰਸ ਚਾਹੀਦਾ ਰਸ ਮਨ ਨੂੰ ਵੀ ਚਾਹੀਦਾ ਪਰ ਸਰੀਰ ਵਾਲਾ ਨਹੀਂ ਚਾਹੀਦਾ ਇਹਨੂੰ ਆਤਮ ਰਸ ਚਾਹੀਦਾ ਸਰੀਰ ਦਾ ਰਸ ਆਤਮਾ ਹੈ ਸਰੀਰ ਆਤਮਾ ਦਾ ਰਸ ਚਾਹੀਦਾ ਇਹਦੀ ਖੁਰਾਕ ਹੋ ਹੈ ਉਹਦੀ ਖੁਰਾਕ ਹੋਰ ਜਿਹੜਾ ਇਸ ਧਿਆਨ ਨਾਲ ਚੱਲੂਗਾ ਉਹ ਮਾਇਆ ਦੇ ਨਾਲੋਂ ਬਚ ਕੇ ਚੱਲੂਗਾ ਕੰਡੇ ਕੰਡੇ ਨਾ ਹੋਊ ਸਹਿ ਸੁਣ ਕੇ ਘਾੜਦੀ ਨਾ ਹੋਊ ਖੱਬੇ ਪਾਸੇ ਮਾਇਆ ਸੱਜੇ ਪਾਸੇ ਚੇਤਨ ਖੱਬੇ ਪਾਸੇ ਜੜ ਸਰੀਰ ਆਪਣਾ ਇੱਧਰ ਖਾਂਦਾ ਰਹੇ ਇਹ ਆਪਣਾ ਇੱਧਰ ਖਾਂਦਾ ਰਹੇ ਸਰੀਰ ਮਾਇਆ ਨਾਲ ਜੁੜਿਆ ਰਹੇ ਖਰਾਕ ਮਾਇਆ ਦੀ ਰਹੇ ਇਹਦੀ ਚੇਤਨ ਦੀ ਖਰਾਕ ਨਾਮ ਰਹੇ ਰਸ ਨਾਮ ਰਸ ਰਹੇ ਦੋਹਾਂ ਦੀ ਖਰਾਕ ਅੱਡਾ ਕੁਝ ਦੇਰ ਵਾਸਤੇ ਦੋਹਾਂ ਦਾ ਸੰਬੰਧ ਹੈ ਸਰੀਰ ਤੱਕ ਸਰੀਰ ਦਾ ਉਦੋਂ ਤੱਕ ਇਹ ਸਾਨੂੰ ਲੋੜ ਹੈ ਜਦੋਂ ਤੱਕ ਮਨ ਨਹੀਂ ਤ੍ਰਿਪਤ ਹੋ ਜਾਂਦਾ ਮਨ ਤ੍ਰਿਪਤ ਹੋ ਸਕਦਾ ਸਰੀਰ ਤ੍ਰਿਪਤ ਕਦੇ ਨਹੀਂ ਹੁੰਦਾ ਸਰੀਰ ਨਹੀਂ ਤ੍ਰਿਪਤ ਸਰੀਰ ਟਾਈਮਲੀ ਤ੍ਰਿਪਤ ਹੁੰਦਾ ਚਾਰ 6 ਘੰਟੇ ਬਾਅਦ ਫਿਰ ਭੁੱਖ ਹੋ ਜਾਂਦਾ ਮਨ ਪਹਿਲਾਂ ਦਾ ਤ੍ਰਿਪਤ ਹੁੰਦਾ ਨਹੀਂ ਇਹ ਹੋ ਜਵੇ ਫਿਰ ਭੁੱਖ ਨਹੀਂ ਲੱਗਦੀ ਇਹਨੂੰ ਮਾਇਆ ਤੋਂ ਹੀ ਤ੍ਰਿਪਤ ਹੋਣਾ ਮਨ ਨੇ ਨਾਮ ਤੋਂ ਤ੍ਰਿਪਤ ਨਹੀਂ ਹੋਣਾ ਮਾਇਆ ਦੀ ਤਿਆਗ ਮਾਇਆ ਦੀ ਸਮਝ ਜਦੋਂ ਉਹਨੂੰ ਪਤਾ ਲੱਗ ਗਿਆ ਮਾਇਆ ਮੇਰੇ ਵਾਸਤੇ ਨੁਕਸਾਨਦੇ ਹੈ ਫਾਇਦੇਮੰਦ ਨਹੀਂ ਹੈ ਜ਼ਹਿਰ ਹੈ ਮੇਰੀ ਮੌਤ ਦਾ ਕਾਰਨ ਹੈ ਫਿਰ ਇਹ ਤੋਂ ਬਚਦਾ ਉਹਨੂੰ ਤ੍ਰਿਪਤ ਰਹੇਗਾ ਇਹ ਕਹਿੰਦੇ ਅਸੇ ਮਾਇਆ ਨਾਲ ਰਾਜਾ ਨਹੀਂ ਹੁੰਦਾ ਬਸ ਪਰ ਰੱਜ ਲੋੜ ਨਹੀਂ ਜਿਹੜੀ ਚੀਜ਼ ਤੇ ਰੱਜਿਆ ਲੋੜ ਨਹੀਂ ਹੈ ਲੋੜ ਨਾ ਹੋਣਾ ਹੀ ਰਜਣਾ ਅੱਜ ਦਾ ਨਹੀਂ ਮੰਨਦਾ ਮਾਇਆ ਦੇ ਤਰਫ ਤੋਂ ਹੁੰਦਾ ਹੈ ਮਾਇਆ ਲਿਮਟਿਡ ਚੀਜ਼ ਹੈ ਨਾ ਮਾਇਆ ਥੋੜੀ ਜੀ ਚੀਜ਼ ਹੈ ਇਹਦਾ ਬਹੁਤ ਬੜਾ ਪੇਟ ਹੈ ਮਾਇਆ ਦੇ ਰਸਾਂ ਦੀ ਇਹਨੂੰ ਲੋੜ ਹੀ ਨਹੀਂ ਬਸ ਇਹ ਸਮਝੇ ਨੂੰ ਤਰਫ ਕਰਦੀ ਹੈ ਇਹ ਸਮਝੇ ਨੂੰ ਤ੍ਰਿਪਤ ਕਰ ਗਿਆ ਵੀ ਇਹ ਤਾਂ ਲੋੜ ਹੀ ਨਹੀਂ ਜਿਹੜਾ ਚ ਨਹੀਂ ਸੀ ਪਤਾ ਉਹਨਾਂ ਚ ਗੱਲ ਹੋਰ ਸੀ ਉਹਦਾ ਲੱਗ ਰਿਹਾ ਤ੍ਰਿਪਤ ਹੋ ਗਿਆ ਤ੍ਰਿਪਤ ਹੋ ਜਾਣਾ ਭੁੱਖ ਮਰ ਜਾਣੀ ਭੁੱਖ ਰਹਿਣੀ ਹੋ ਨਾ ਰਹਿਣੀ ਹੋਈ ਨਾ ਕਦੇ ਲੱਗਣੀ ਹੋਈ ਨਾ ਭੁੱਖ ਮਹਰਦੀ ਤਾਂ ਹੀ ਤ੍ਰਿਪਤ ਹੋਣਾ ਮੁੜ ਕੇ ਭੁੱਖ ਨਾ ਲੱਗੇ ਉਸ ਨੂੰ ਤ੍ਰਿਪਤ ਕਹਿੰਦੇ ਜੇ ਮੁੜ ਕੇ ਭੁੱਖ ਜਾ ਗਿਆ ਤ੍ਰਿਪਤ ਕਹਦਾ ਤ੍ਰਿਪਤ ਰਹੇ ਅਗਾਏ ਕਾਤੋਂ ਰਹਿ ਤ੍ਰਿਪਤਾ ਗਾਇ ਮਾਇਆ ਤੋਂ ਅੱਗ ਖਾਊਗਾ ਤੇ ਅੰਦਰ ਫਿਰ ਅੱਗੇ ਜਲੂਗੇ ਅੰਦਰ ਫਿਰ ਕੀ ਹੋਊਗਾ ਜਾਂ ਕਾ ਅੱਗ ਪਾਵਾਂਗੇ ਕਿਸੇ ਭਾਂਡੇ 'ਚ ਆਪਣਾ ਅੱਗ ਦਾ ਰੰਗ ਦਿਖਾਊਗੀ ਇਹ ਅੱਗ ਅਗਨ ਦਾ ਜਿਹੜਾ ਹੈ ਮਾਇਆ ਅਗਨ ਸਭ ਇੱਕੋ ਜਿਹੀ ਇਹਦੇ ਕਰਕੇ ਤ੍ਰਿਸ਼ਨਾ ਜਿਹੜੀ ਇਹਦੇ ਅੰਦਰ ਪੈਦਾ ਤ੍ਰਿਸ਼ਨਾ ਤ੍ਰਿਸ਼ਨਾ ਅਗਨ ਹੈ ਤ੍ਰਿਸ਼ਨਾ ਅਗਨ ਨਿਵਾਰੀ ਕਹਿੰਦੇ ਆ ਜੋ ਚੰਗ ਪਾਉਂਦੇ ਹੀ ਨਹੀਂ ਆਪੇ ਠੰਡਾ ਹੋ ਜਾਣਾ ਅੱਗ ਪਾਉਣੀ ਹੋਈ ਠੰਡਾ ਆਪੇ ਹੋ ਜਾਣਾ ਪਿਛਲੀ ਅੱਗ ਦਾ ਜਿੰਨਾ ਚਿਰ ਅਸਰ ਰਹੂ ਰਹੂਗਾ ਅਸਰ ਠੰਡਾ ਹੋ ਜਾਂਦਾ ਇਸ ਕਰਕੇ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਹੋਆ ਸਾਧੂ ਸੰਗ ਕਦ ਹੋਆ ਜਦੋਂ ਮਾਇਆ ਦੇ ਰਸਾਂ ਦਾ ਸਾਰਾ ਹੀ ਭਣ ਸਮਝ ਆ ਗਈ ਨੂੰ ਭਾਂਡਾ ਫੁੱਟ ਗਿਆ ਮਾਇਆ ਦੇ ਰਾਸ ਨੇ ਬਿਲਕੁਲ ਲੈਣੇ ਬੰਦ ਕਰਤੇ ਜ਼ਹਿਰ ਹੈ ਮੇਰੇ ਵਾਸਤੇ ਉਦੋਂ ਇਹਦੇ ਬੰਧਨ ਟੁੱਟੇ ਨੇ ਮਾਇਆ ਨਾਲ ਤਾਂ ਸਾਧੂ ਸੰਗ ਹੈ ਸਾਧੂ ਦੇ ਸੰਗ ਚੋਂ ਇਹਨੂੰ ਨਾਮ ਮਿਲਣਾ ਇਹਦਾ ਆਤਮ ਰਾਸ ਵਾਲਾ ਗਿਆਨ ਸਾਧੂ ਕੋਲੋਂ ਮਿਲਣਾ ਅੰਦਰੋਂ ਨਾ ਬਾਹਲਾ ਇਹਦਾ ਕੋਈ ਸਾਧੂ ਹੈ ਜਿਹਦੇ ਕੋਲ ਆਤਮ ਰਾਸ ਹੋਵੇ ਨਾ ਇਹ ਜਾਂ ਬੰਦਾ ਜਿਹਨੂੰ ਆਤਮ ਰਾਸ ਦੀ ਭੁੱਖ ਹੋਵੇ ਸਾਧੂ ਕੋਲ ਵੀ ਇਹ ਪੋਤਿਆਂ ਦੇ ਉਹਦੇ ਵਾਸਤੇ ਹੀ ਜਾਂਦਾ ਮੈਂ ਨਹੀਂ ਦੁੱਧ ਦਿੰਦੀ ਇਹ ਵੀ ਮਾਇਆ ਵਾਲੇ ਕਮਾ ਖਤਰੇ ਜਾਂਦੇ ਸਾਧੂ ਕੋਲ ਬਾਹਰ ਇਹ ਜੇ ਬਾਹਰ ਸਾਧੂ ਨਹੀਂ ਹਣ ਨਾ ਸਾਧੂ ਕੋਲ ਵੀ ਜਾਂਦਾ ਜੇ ਸਾਧੂ ਬਾਹਰ ਇਹ ਜਾਂ ਹੋਵੇ ਉਹ ਆਹੀ ਗੱਲ ਕਹੂਗਾ ਜਿਹੜੀ ਇਹ ਕਹੀ ਹੋਈ ਉਹ ਤਾਂ ਆਹੀ ਗੱਲ ਕਹੂ ਉਹ ਤਾਂ ਇਹ ਉਹ ਸਾਧੂ ਦਾ ਤੇਰੇ ਅੰਦਰ ਹੈ ਮੇਰੇ ਅੰਦਰ ਸਾਧੂ ਦੀ ਮੈਂ ਆਪਣੇ ਨਾਲ ਜੁੜ ਗਿਆ ਤੂੰ ਆਪਣੇ ਨਾਲ ਜੁੜ ਜਾ ਮੈਨੂੰ ਬਿਮਾਰੀ ਨਾਲ ਆਮ ਆਇਆ ਆ ਤੂੰ ਐ ਕਹਿੰਦਾ ਤੈਨੂੰ ਵੀ ਆਜੂ ਮੇਰੀ ਤੰਦਰੁਸਤੀ ਤੈਨੂੰ ਨਹੀਂ ਦੇ ਸਕਦਾ ਮੈਂ ਇੱਕ ਮਰੀਜ਼ ਬਿਮਾਰ ਸੀ ਤੰਦਰੁਸਤ ਹੋ ਗਿਆ ਉਹ ਆਪਣੀ ਤੰਦਰੁਸਤੀ ਤੁਹਾਨੂੰ ਦੇ ਦੂ ਤੁਹਾਡੀ ਬਿਮਾਰੀ ਆਪ ਲੈ ਲਓ ਨਹੀਂ ਹੋ ਸਕਦਾ ਹੋਈ ਨਹੀਂ ਸਕਦਾ ਪਰ ਇਹ ਸਾਖੀਆਂ ਹੈਗੀਆਂ ਨੇ ਸਾਖਤਾਂ ਦੀਆਂ ਜੋ ਦੀ ਬਿਮਾਰੀ ਆਪ ਲੈ ਲਈ ਉਹਨੂੰ ਆਪਣੀ ਤੰਦਰੁਸਤੀ ਦੇ ਦਿੱਤੀ ਇੱਥੇ ਆ ਜਾ ਕੋਈ ਬਹੁਤ ਮਿਲ ਜਾਂਦਾ ਝੂਠਿਆਂ ਦੇ ਘਰ ਇਹ ਨਹੀਂ ਹੋ ਸਕਦਾ ਦੱਸ ਦੂਗਾ ਤੁਹਾਨੂੰ ਕੋਈ ਇਹ ਪਾਈਏ ਦਾ ਹਾਲ ਆ ਦੱਸਿਆ ਹੀ ਹੋਇਆ ਗੁਰਬਾਣੀ ਚ ਛੁੱਟਣ ਦੀ ਵਿਧੀ ਆਪ ਛੁੱਟੇ ਨੇ ਕਿਵੇਂ ਛੁੱਟਿਆ ਵਿਧੀ ਦੱਸਦੀ ਬਿਮਾਰੀ ਦਾ ਅਸੀਂ ਆਪਣੇ ਦਾ ਇਲਾਜ ਕਿਵੇਂ ਕੀਤਾ ਵਿਧੀ ਉਹ ਦੱਸੀ ਹੈ ਹੋਰ ਕੁਝ ਨਹੀਂ ਕੀਤਾ ਉਹਨਾਂ ਨੇ ਗੁਰਬਾਣੀ ਵਿਧੀ ਦੱਸਦੀ ਹੈ ਜਿਹਨੇ ਨਹੀਂ ਇਲਾਜ ਕਰਨਾ ਉਹਦੇ ਖਾਤਰ ਕੋਈ ਵੈਲਿਊ ਨਹੀਂ ਗੁਰਬਾਣੀ ਦੀ ਉਹਦਾ ਅਸੀਂ ਜਿਹੜਾ ਕੰਮ ਵਾਸਤੇ ਗੁਰਬਾਣੀ ਲਿਖੀ ਗਈ ਉਹ ਤਾਂ ਕੰਮ ਅਸੀਂ ਲੈ ਹੀ ਨਹੀਂ ਰਹੇ ਤੇ ਮੱਥਾ ਦੇਖ ਰਹੇ ਅਸੀਂ ਤਾਂ ਉਹੀ ਲੇਕਿਨ ਤਾਂ ਅਸੀਂ ਬਿਮਾਰੀ ਹੈ ਹਉਮੈ ਦੀਰਘ ਰੋਗ ਹੈ ਹੈ ਨਾ दारू ਵੀ ਸਮਾ ਇਹਦੀ दारू ਵੀ ਹੈ ਦਵਾ ਵੀ ਕੰਮ ਕਰਦੀ ਹੈ ਇਲਾਜ ਵੀ ਹੋ ਸਕਦਾ ਹੈ ਲਾ ਇਲਾਜ ਬਿਮਾਰੀ ਨਹੀਂ ਹੈ दारू ਵੀ ਸਮਾ ਇਹਦਾ ਮਤਲਬ ਇਹ ਹੈ ਇਹ ਵੀ ਹਉਮੈ ਦੇ ਵਿੱਚੇ ਦਵਾ ਹੈ ਕਿਸੇ ਬਿਮਾਰੀ ਦੀ ਦਵਾ ਨਹੀਂ ਹੁੰਦੀ ਅੱਗ 'ਚੋਂ ਪਾਣੀ ਕੱਢ ਕੇ ਦਿਖਾਓ ਅੱਗ ਦੇ ਵਿੱਚੋਂ ਪਾਣੀ ਕੱਢ ਕੇ ਦਿਖਾਓ ਪਾਣੀ ਜਦ ਹੋ ਸਕਦੀ ਹੈ ਅੱਗ 'ਚ ਪਾਣੀ ਨਹੀਂ ਰਹਿ ਸਕਦਾ ਅੱਗ 'ਚ ਪਾਣੀ ਨਹੀਂ ਹੁੰਦਾ ਪਾਣੀ ਜਗ ਹੁੰਦੀ ਹੈ ਸੱਚ 'ਚ ਅੱਗ ਸਮਾ ਸਕਦੀ ਹੈ ਝੂਠ ਝੂਠ 'ਚ ਸੱਚ ਨਹੀਂ ਸਮਾਉਂਦਾ ਹੁੰਦਾ ਮਾਇਆ ਜਦ ਨਿਕਲਦੀ ਹੈ ਕਰਤੇ ਪੁਰਖ ਦੇ ਵਿੱਚੋਂ ਨਿਕਲਦੀ ਹੈ ਮਾਇਆ ਚੇਤਨ ਚੋਂ ਨਿਕਲਦੀ ਹੈ ਚੇਤਨ ਚ ਸਮਾਈ ਰਹਿੰਦੀ ਹੈ ਵਿੱਚੇ ਧਰਤੀ ਵਿੱਚੇ ਪਾਣੀ ਕੀ ਹੈ ਲੱਕੜ ਦੇ ਵਿੱਚ ਕੀ ਹੈ ਵਿੱਚ ਕਾਸ਼ਟ ਅਲਰ ਹੈ ਉੱਥੇ ਮਿੱਟੀ ਵੀ ਹੈ ਦਰਖਤ ਦੇ ਵਿੱਚ ਪਾਣੀ ਵੀ ਹੈ ਦਰਖਤ ਦੇ ਵਿੱਚ ਅੱਗ ਵੀ ਉੱਥੇ ਜਮਾ ਹੋ ਰਹੀ ਹੈ ਹੋ ਰਹੀ ਹੈ ਨਹੀਂ ਹੋ ਰਹੀ ਪਰ ਪਾਣੀ ਹੈ ਤਾਂ ਅੱਗ ਜਮਾ ਹੋ ਰਹੀ ਨਾਮ ਰਸ ਹੈ ਰਸ ਵਿੱਚ ਮਾਇਆ ਸਮਾ ਸਕਦੀ ਹੈ ਮਾਇਆ ਅਗਨ ਰਸ ਨਹੀਂ ਹੈ ਮਾਇਆ ਰਸ ਹੋਰ ਚੀਜ਼ ਹੁੰਦਾ ਹੈ ਕਿੱਥੇ ਮਾਇਆ ਮਾਇਆ ਦੇ ਰਸ ਨੇ ਮਾਇਆ ਰਸ ਨਹੀਂ ਹੈ ਮਾਇਆ ਅਗਨ ਦੇਖੋ ਮਾਇਆ ਦੇ ਰਸ ਹੋਣੇ ਹੋਰ ਗੱਲ ਹੈ ਮਾਇਆ ਆਪਣੇ ਆਪ ਦੇ ਰਸ ਹੋਣਾ ਹੋਰ ਗੱਲ ਹੈ ਮਾਇਆ ਦੇ ਰਸ ਵੀ ਫੁੱਕਣ ਵਾਲੇ ਨੇ ਸਜਾਦਾ ਦਾ ਮਾਇਆ ਦਾ ਰਸ ਦੇਖ ਲਓ ਸੜਕ ਕੇ ਕੀ ਕਰਦਾ ਇੱਕ ਪਾਸੇ ਪਾਣੀ ਹੈ ਇੱਕ ਪਾਸੇ ਤੇਜ਼ਾਬ ਹੈ ਤਾਂ ਉਹਦੇ ਨਾਲ ਵੀ ਆਪ ਲੱਗਿਆ ਹੋਇਆ ਆਪ ਦਾ ਮਤਲਬ ਹੁੰਦਾ ਪਾਣੀ ਤੇਜ ਹੈ ਪਰ ਉਹ ਤੇਜ ਆਪ ਹੈ ਤਾਂ ਪਾਣੀ ਆਪ ਤੇਜ ਹੈ ਉਹ ਜਿਹੜੇ ਜ਼ਿਆਦਾ ਤੇਜ ਨੇ ਨਾ ਆਦਮੀ ਉਹ ਤੇਜਾਬ ਨੇ ਜਿਹਨਾਂ ਦੀ ਅਕਲ ਜ਼ਿਆਦਾ ਤੇਜ ਹੈ ਛਿੜਕਦਾ ਨਾ ਸਾਰਿਆਂ ਦੇ ਭੱਜੇ ਫਿਰਦੇ ਹੁਣ ਫਿਰ ਸਾਰਿਆਂ ਦੇ ਪੈਸੇ ਲੈ ਗਿਆ ਲੁੱਟ ਕੇ ਪੰਜਾਬ ਸੀ ਉਹ ਪਾਣੀ ਕਰਕੇ ਪੀ ਗਏ ਸੰਤ ਕਰਕੇ ਪੀਵੇ ਪਾਣੀ ਕਰਕੇ ਪੀ ਲਿਆ ਸੀ ਤੇਜਾਬ ਹੁਣ ਕਾਹਦੇ ਤੜਫਦੇ ਨੇ ਤੇਜਾਬ ਸੀ ਤੇਜਾਬ ਪੀ ਗਏ ਧੋਖੇ ਨਾਲ ਪਾਣੀ ਦੇ ਠੀਕ ਹੈ ਨਾ ਜੇ ਸੰਤ ਹੁੰਦਾ ਤਾਂ ਸ਼ੀਤਲ ਜਲ ਹੁੰਦਾ ਨਰਮਲ ਜਲ ਹੁੰਦਾ ਉਹ ਨਰਮਲ ਕਾਨੂੰ ਸੀ ਮਲੀਨ ਸੀ ਤਾਂ ਤਿਆਬ ਸੀ ਤਿਆਬ ਪੀ ਗਏ ਤੇਜਾਬ ਦੇਖਣ ਨੂੰ ਤਾਂ ਠੰਡਾ ਹੀ ਹੁੰਦਾ ਹੈ ਗਰਮ ਦਾ ਹੁੰਦਾ ਨਹੀਂ ਗਰਮ ਦੇ ਜਦ ਪਤਾ ਲੱਗਦਾ ਜਾਂ ਉਹਦੀ ਤੇਜ਼ੀ ਦਾ ਪਤਾ ਲੱਗਦਾ ਉਹਦਾ ਐਕਸ਼ਨ ਆਉਂਦਾ ਇਸ ਕਰਕੇ ਜਿਹੜੀ ਨਿਕਲਦੀ ਹੈ ਮਾਇਆ ਕਿੱਥੋਂ ਨਿਕਲਦੀ ਹੈ ਚੇਤਨ ਚੋਂ ਨਿਕਲਦੀ ਹੈ ਨਾ ਸਮਾਉਂਦੀ ਕਿੱਥੇ ਜਾ ਕੇ ਹੈ ਸਮਾਉਂਦੀ ਉਹਦੇ ਵਿੱਚ ਹੀ ਹੈ ਪਰ ਜਦ ਅੱਡ ਹੋ ਜਾਂਦੀ ਹੈ ਜਦ ਰੰਗ ਦਿਖਾਉਂਦੀ ਹੈ ਵਿੱਚ ਨਹੀਂ ਰੰਗ ਦਿਖਾ ਸਕਦੀ ਪਾਣੀ ਦੇ ਵਿੱਚ ਅੱਗ ਨਹੀਂ ਕੁਝ ਕਰ ਸਕਦੀ ਪਾਣੀ ਜਗ ਕੀ ਕਰੂ ਪਾਣੀ ਜਗ ਤੇ ਹਾਵੀ ਹੈ ਵਿਚਾਲੇ ਕੋ ਚਾਹੀਦਾ ਹੈ ਪਾਣੀ ਨੂੰ ਗਰਮ ਕਰਨ ਵਾਸਤੇ ਅੱਗ ਨੂੰ ਜੇ ਵਿਚਾਲੇ ਕੁਝ ਨਾ ਹੋਵੇ ਤਾਂ ਅੱਗ ਨੂੰ ਪਾਣੀ ਬੁਝਾ ਦਿੰਦਾ ਉਸੇ ਪਤੀਲਾ ਤਾਂ ਹੀ ਰਹਿ ਨਾ ਵਿਚਾਲੇ ਮੈਟਰ ਥੱਲੇ ਅੱਗ ਜਾਂਦਾ ਵਿਚਾਲੇ ਗਰਮ ਪਾਣੀ ਨਹੀਂ ਹੁੰਦਾ ਗਰਮ ਪਤੀਲਾ ਹੁੰਦਾ ਫਿਰ ਪਤੀਲਾ ਗਰਮ ਕਰਦਾ ਡਾਇਰੈਕਟ ਨਹੀਂ ਚੱਲਦੀ ਹੈ ਉਹਨੂੰ ਪਾਣੀ ਨੂੰ ਡਾਇਰੈਕਟ ਜਿੰਨਾ ਪਾਣੀ ਹੁੰਦਾ ਉਹਨੂੰ ਭਜਾਉਣ ਦਾ ਕੰਮ ਕਰਦਾ ਹਾਂਜੀ ਜੋ ਰਾਤੇ ਰੰਗ ਇੱਕ ਕੈ ਨਾਨਕ ਗੂੜਾ ਰੰਗ ਜੋ ਰਾਤੇ ਰੰਗ ਇੱਕ ਹੈ ਜਿਨ੍ਹਾਂ ਨੂੰ ਇੱਕ ਦਾ ਰੰਗ ਚੜ ਜਾ ਜਦ ਇੱਕ ਹੋ ਜਾਂਦਾ ਨਾ ਤਰ ਮਨ ਸਾਧੂ ਦਾ ਸੰਗ ਇੱਕ ਹੈ ਸਾਧੂ ਸੰਗ ਹੋਣਾ ਇੱਕ ਹੋਣਾ ਹੈ ਅਦਾ ਸਾਧੂ ਅਦਾ ਸਾਧੂ ਹੈ ਜੇ ਸਾਧੂ ਨਾਲ ਜੁੜ ਗਿਆ ਇੱਕ ਹੋ ਗਿਆ ਇੱਕ ਕੋਈ ਜਿਹੜਾ ਇਹ ਕਹਿੰਦਾ ਮੂਰੇ ਇਹ ਕਿਉਂ ਕਰਦਾ ਇਹ ਤਾਂ ਉਹ ਆਪੇ ਕਹਿ ਰਹੇ ਬਸ ਕਦਾਂ ਦਾ ਰੰਗ ਜੜਿਆ ਨੂੰ ਦੇਖ ਕਹਿੰਦੇ ਅਰਥ ਕੀ ਕਰਾਂਗੇ ਇੱਕ ਤਰ੍ਹਾਂ ਕਿੱਥੇ ਲਾਵਾਂਗੇ ਬਾਜ਼ਾਰ ਤੱਕ ਦੇ ਬਣਦਾ ਨਹੀਂ ਇਹ ਰੰਗ ਕਿੱਥੋਂ ਆਊ ਜਿਹੜਾ ਆਤਮ ਰੰਗ ਹੈ ਨਾ ਆਤਮ ਰੰਗ ਉਹ ਇੱਕ ਦਾ ਰੰਗ ਹੈ ਆਤਮਾ ਨੇ ਆਤਮ ਰੰਗ ਚੜਾਉਣਾ ਸਾਧੂ ਤਾਂ ਪਹਿਲਾਂ ਹੀ ਚੜਿਆ ਹੋਇਆ ਹੈ ਆਤਮ ਰੰਗ ਹੁੰਦਾ ਜਿਹੜੇ ਰੰਗ ਦੀ ਆਤਮਾ ਉਹੀ ਰੰਗ ਚੜੇ ਹੁਣ ਇਹਨੂੰ ਹੋਰ ਚੜਿਆ ਹੈ ਮਾਇਆ ਦਾ ਰੰਗ ਮਾਇਆ ਦਾ ਰੰਗ ਕਾਲਾ ਹੁੰਦਾ ਕਿਸੇ ਚੀਜ਼ ਨੂੰ ਰੱਖ ਦੋ ਅੱਗ ਤੇ ਕਾਲਾ ਕਰ ਦਿੰਦੀ ਹੈ ਕਰ ਦਿਆ ਨਾ ਕਾਲਾ ਮਾਇਆ ਨੇ ਕਾਲਾ ਕੀਤਾ ਹੈ ਤੀਲੇ ਦਾ ਥਲਾ ਕਾਲਾ ਹੋਣਾ ਹੀ ਹੈ ਹੁੰਦਾ ਹੀ ਰੋਜ਼ ਤਵਾ ਥੱਲੇ ਕਾਲਾ ਹੁੰਦਾ ਹੀ ਹੈ ਅੱਗ ਤੇ ਜੋ ਰਹਿੰਦਾ ਮਨ ਅੱਗ ਤੇ ਰਿਹਾ ਸੰਪਰਕ ਦਾ ਭਾਇਆ ਨਾ ਰਹੇ ਤਾਂ ਕਾਲਾ ਹੋ ਗਿਆ ਜਨਮ ਜਨਮ ਕੀ ਸੰਬੰਧ ਮਨ ਲੱਗੀ ਸੇਕ ਲੱਗ ਗਿਆ ਕਿ ਹਰ ਜਨਮ ਮਾਇਆ ਦੇ ਨਾਲ ਰਿਹਾ ਹਰ ਜਨਮ ਸਰੀਰ ਨਾਲ ਜੁੜਿਆ ਰਿਹਾ ਹਰ ਜਨਮ ਸਰੀਰ ਨਾਲ ਜੁੜਿਆ ਰਿਹਾ ਕਾਲਾ ਹੋਇਆ ਸੀ ਇਹਨੂੰ ਜਿਹੜਾ ਇਹਦਾ ਅਸਲੀ ਰੰਗ ਹੈ ਉਹ ਰੰਗ ਦੇਣਾ ਮਾਇਆ ਦਾ ਰੰਗ ਲਾ ਦੇਣਾ ਨਾਮ ਦਾ ਰੰਗ ਸੱਚਾ ਆਤਮ ਰੰਗ ਹੈ ਨਾਮ ਦੇ ਰੰਗ ਨੂੰ ਆਤਮ ਰੰਗ ਕਹਿੰਦੇ ਇਹ ਨਾਮ ਰੰਗ ਆਇਆ ਹਰ ਰੰਗ ਆਇਆ ਆਤਮ ਰੰਗ ਆਇਆ ਹਰ ਰੰਗ ਵੀ ਨਾਮ ਦੇ ਰੰਗ ਨੂੰ ਕਹਿੰਦੇ ਨੇ ਆਤਮ ਰੰਗ ਵੀ ਨਾਮ ਦੇ ਰੰਗ ਨੂੰ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਤੇ ਹਰ ਰੰਗ ਦਾ ਆਤਮ ਰੰਗ ਤੇ ਬਿਨਾਂ ਨਹੀਂ ਜਿੱਤੀ ਜਾ ਸਕਦੀ ਆਪਣਾ ਮਨ ਨਹੀਂ ਜਿੱਤਿਆ ਜਾ ਸਕਦਾ ਮਨ ਨੂੰ ਜਿੱਤਣ ਵਾਸਤੇ ਇਹਨੂੰ ਇਹਦਾ ਰੰਗ ਚੜਾਈਏ ਜਦੋਂ ਇਹਨੂੰ ਇਹਦਾ ਰੰਗ ਚੜ ਜਾਂਦਾ ਮਨ ਹੌਲਾ ਹੋ ਜਾਂਦਾ ਐਸਾ ਹੋਣਾ ਹੋ ਜਾਂਦਾ ਪਹਿਲਾਂ ਤਾਂ ਹਵਾਈ ਜਹਾਜ਼ ਉੱਡਣਾ ਚਾਹੁੰਦਾ ਫਿਰ ਬਿਨਾ ਹਵਾਈ ਜਹਾਜ਼ ਤੇ ਉੱਡ ਜਾਂਦਾ ਫਿਰ ਇਹਨੂੰ ਜਲ ਡੋਬ ਨਹੀਂ ਸਕਦਾ ਅੱਗੇ ਨੂੰ ਸਾੜ ਨਹੀਂ ਸਕਦੀ ਦੋ ਹੀ ਚੀਜ਼ਾਂ ਨੇ ਮਾਇਆ 'ਚ ਖਤਰਨਾਕ ਜਲ ਡੋਬ ਦਿੰਦਾ ਡਬੋ ਕੇ ਮਾਰ ਦਿੰਦਾ ਅੱਗ ਜਾਲ ਕੇ ਮਾਰ ਦਿੰਦੀ ਹਵਾ ਸਕਾ ਨਹੀਂ ਸਕਦੀ ਇਹਨੂੰ ਇਹ ਹਵਾ ਬਸ ਹਵਾ ਪਾਣੀ ਨੂੰ ਜਿਵੇਂ ਸਕਾ ਦਿੰਦੀ ਹੈ ਹਵਾ ਸਕਾ ਨਹੀਂ ਸਕਦੀ ਆਤਮਾ ਨਾਲ ਆਤਮਾ ਦੇ ਉੱਤੇ ਕੋਈ ਜਾਦੂ ਮਾਇਆ ਦਾ ਨਹੀਂ ਚੱਲਦਾ ਕੁਝ ਨਹੀਂ ਚੱਲਦਾ ਪਰ ਅਸੀਂ ਜਦੋਂ ਮਾਇਆ ਨੂੰ ਖਾ ਲੈਂਦੇ ਹਾਂ ਆਪ ਉਹਦੇ ਨੂੰ ਅੰਦਰ ਪਾੜ ਲੈਨੇ ਇਹਦੀਆਂ ਜੜਾਂ ਐਕਸੈਪਟ ਕਰ ਲੈਨੇ ਹਾਂ ਖੇੜ ਧਰਤੀ ਜੇ ਜੜ ਆਪਣੇ ਅੰਦਰ ਵਧਾ ਦਿੰਦੀ ਹੈ ਡਰਦੀ ਹੈ ਤਾਂ ਧਰਤੀ ਦਾ ਸਾਰਾ ਲੈ ਕੇ ਦਰਖਤ ਖੜਦਾ ਜੇ ਧਰਤੀ ਆਪਣੇ ਅੰਦਰ ਜੜ ਜਾਣੇ ਨਾ ਲਵੇ ਜੇਕਰ ਧਰਤੀ ਨੂੰ ਪਰੇਸ਼ਾਨ ਕਰ ਦੇਵੇ ਦਰਖਤ ਦਰਖਤ ਧਰਤੀ ਦੀ ਮਿੱਟੀ ਖਾ ਜਾਂਦਾ ਖਾ ਜਾਂਦਾ ਧਰਤੀ ਦੀ ਤਾਕਤ ਖਾ ਜਾਂਦਾ ਜੜਾਂ ਜੇ ਚਲੇ ਗਈਆਂ ਅੰਦਰ ਐਵੇਂ ਜਿਹੜੀ ਸ਼ਕਤੀ ਹੈ ਮਨ ਦੀ ਇਹ ਮਾਇਆ ਖਾ ਗਈ ਮੋਹ ਦੇ ਨਾਲ ਮੋਹ ਦੀ ਚਲੀ ਗਈ ਇਹਦੀ ਸ਼ਕਤੀ ਖਾ ਗਈ ਇਹਦੀ ਬੁੱਧੀ ਖਾ ਗਈ ਬੁੱਧੀ ਹੀ ਨੋ ਇਹ ਸ਼ਕਤੀ ਕਿੱਥੇ ਗਈ ਮਨ ਦੀ ਮਾਇਆ ਖਾ ਗਈ ਕਾਲਾ ਹੋ ਗਿਆ ਚਮਕ ਕਿੱਥੇ ਚਲੀ ਗਈ ਤੇਜ ਕਿੱਥੇ ਚਲਾ ਗਿਆ ਇਹਦਾ ਤੇਜ ਸੀਗਾ ਕਾਲਾ ਕਦੇ ਹੋ ਗਿਆ ਮਾਇਆ ਖਾ ਗਈ ਮੋਹ ਦੀਆਂ ਜੜਾਂ ਖਾ ਗਈਆਂ ਉਹ ਖਾ ਗਿਆ ਮਤ ਮਾਰੀ ਗਈ ਜੋ ਰਤੇ ਰੰਗ ਇੱਕ ਕਾ ਨਾਨਕ ਗੂੜਾ ਰੰਗ ਜਿਹੜਾ ਇਹ ਰੰਗ ਹੁੰਦਾ ਹੈ ਗੂੜਾ ਰੰਗ ਹੈ ਇਹ ਜਿਹਾ ਰੰਗ ਕੋਈ ਨਹੀਂ ਗੂੜ ਗਿਆਨ ਹੈ ਗੂੜ ਰੰਗ ਹੈ ਬਹੁਤ ਗੂੜ ਗਿਆਨ ਹੈ ਅਤ ਦਾ ਗੂੜ ਗਿਆਨ ਹੈ ਇਹ ਤਾਂ ਵੱਡਾ ਕੋਈ ਗੂੜ ਗਿਆਨ ਨਹੀਂ ਗੂੜਾ ਰੰਗ ਗਿਆਨ ਗੂੜ ਹੈ ਗੂੜਾ ਵੀ ਹੈ ਰੂੜਾ ਵੀ ਹੈ ਰੂੜਾ ਦਾ ਮਤਲਬ ਨਾ ਸੁੰਦਰ ਜਿਹੜਾ ਰੰਗ ਸਜੇ ਚੰਗਾ ਲੱਗੇ ਇੱਕ ਤਾਂ ਹੁੰਦਾ ਇੱਕ ਰੰਗ ਭੈੜਾ ਲੱਗਦਾ ਭੜਾ ਲੱਗਣ ਵਾਲੇ ਵੀ ਰੰਗ ਹੁੰਦੇ ਗੂੜੇ ਵੀ ਹੁੰਦੇ ਗੂੜੇ ਵੀ ਹੁੰਦੇ ਨੇ ਭੜੇ ਵੀ ਲੱਗਦੇ ਗੂੜੇ ਵੀ ਹੁੰਦੇ ਨੇ ਚੰਗੇ ਵੀ ਲੱਗਦੇ ਚੰਗਾ ਲੱਗਣ ਵਾਲਾ ਸਭ ਤੋਂ ਚੰਗਾ ਰੰਗ ਆ ਸਭ ਤੋਂ ਗੂੜਾ ਰੰਗ ਰੂੜੋ ਲਫ਼ਜ਼ਾਂ ਵਰਤਿਆ ਚੰਗਾ ਲੱਗਣ ਵਾਲਾ ਸਜਣ ਵਾਲਾ ਸ਼ਲੋਕ ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜਿਹਦੇ ਬੰਧਨ ਟੁੱਟ ਜਾਂਦੇ ਨੇ ਨਾ ਮਾਇਆ ਦੇ ਪਰਮ ਦੇ ਜਾਂ ਫਕਾਰਾਂ ਦੇ ਉਸ ਦਾ ਸਾਧੂ ਦੀ ਸੰਗਤ ਕਰਦਾ ਹੋਆ ਸਾਧੂ ਸੰਗ ਸਾਧੂ ਅੰਦਰ ਅੰਦਰਲੇ ਦੇ ਨਾਲ ਜਾ ਜੁੜਦਾ ਤਿਰਕੁੜੀ ਚ ਨਹੀਂ ਰਹਿੰਦਾ ਤਿਰਕੁੜੀ ਚ ਬੰਧਨ ਨੇ ਪੰਜ ਬੰਧਨ ਤਾਂ ਸਿੱਧੇ ਹੀ ਨੇ ਤਿਰਕੁੜੀ ਚ ਜਗਿਆਨੰਦ ਨੇ ਪੰਜਾਂ ਬੰਨਿਆ ਹੈ ਪੰਜ ਤਾਂ ਸਿੱਧੇ ਬੰਦਨ ਨੇ ਨਾ ਪੰਜੇ ਬਕਾਰ ਨੇ ਸੇਵਾ ਭਰਮ ਹੈ ਉਹ ਦਿਮਾਗ ਦੇ ਵਿੱਚ ਚੋਂ ਪੈਦਾ ਹੁੰਦਾ ਸੇਵਾ ਭਰਮ ਉਹ ਸਿੱਧਾ ਬੁੱਧੀ ਨਾਲ ਸੰਬੰਧ ਹੁੰਦਾ ਸਾਰੇ ਤ੍ਰਿਕੁੜੀਆ ਬੰਦਨ ਨੇ ਉਹ ਹੋਰ ਬੰਦਨ ਹੈ ਕਿੱਥੇ ਹੋਆ ਸਾਧੂ ਸੰਗ ਜੋ ਰਾਤੇ ਰੰਗ ਇੱਕ ਕਹਿ ਨਾਨਕ ਗੂੜਾ ਰੰਗ ਜੋ ਰਾਤੇ ਰੰਗ ਇੱਕ ਜਿਹਨਾਂ ਨੂੰ ਇੱਕੋ ਰੰਗ ਜੜੇ ਦੂਆ ਚੜਿਆ ਹੀ ਨਹੀਂ ਦੂਆ ਰੰਗ ਮਾਇਆ ਦਾ ਇੱਕ ਰੰਗ ਸੱਚ ਦਾ ਦੂਆ ਰੰਗ ਝੂਠ ਦਾ ਜੋ ਰਾਤੇ ਰੰਗ ਇੱਕ ਹੀ ਇੱਕ ਹੀ ਹੈ ਪਹਿਲਾ ਨੰਬਰ ਤੇ ਸੱਚ ਹੈ ਦੂਆ ਨੰਬਰ ਤੇ ਝੂਠ ਹੈ ਸਤਜੁਗ ਪਹਿਲੇ ਨੰਬਰ ਤੇ ਹੈ ਨਾ ਪਹਿਲਾ ਸਤਜੁਗ ਹੁੰਦਾ ਹੋਰ ਕੁਝ ਹੁੰਦਾ ਨਹੀਂ ਮਾਇਆ ਬਾਅਦ ਪੈਦਾ ਹੋਈ ਹੈ ਦੂਆ ਨੰਬਰ ਤੇ ਆ ਗਈ ਜਿਹੜਾ ਸੱਚ ਦੇ ਰੰਗ ਦੇ ਰੰਗੇ ਹੋਏ ਨੇ ਉਹਨਾਂ ਦਾ ਰੰਗ ਗੂੜਾ ਹੁੰਦਾ ਨਾਨਕ ਗੂੜਾ ਰੰਗ ਉਹਦੇ ਮਾਇਆ ਦਾ ਰੰਗ ਚੜਦਾ ਹੀ ਨਹੀਂ Mm.